ਰਿਦਾ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ ਗੁਨਹੀ ਭਰਿਆ ਮੈਂ ਫਿਰਾਂ ਲੋਕ ਕਹੇ ਦਰਵੇਸ਼ ਰਿਦਾ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ ਫਰੀਦ ਨੂੰ ਤਾਂ ਸੰਬੋਧਨਾ ਜਿਵੇਂ ਕਬੀਰ ਨੂੰ ਸੰਬੋਧਨਾ ਇੱਥੇ ਐਵੇਂ ਫਰੀਦ ਨੂੰ ਸੰਬੋਧਨਾ ਫਰੀਦ ਨੇ ਆਪਣੇ ਆਪ ਨੂੰ ਵੈਸੇ ਫਰੀਦ ਨਹੀਂ ਮੰਨਿਆ ਇਹ ਇਹਨੇ ਲਿਖਿਆ ਨਹੀਂ ਕਬੀਰ ਨੇ ਤਾਂ ਤਾ ਕਬੀਰ ਤੂੰ ਕਬੀਰਾ ਤੋਂ ਹਿੰਦੇ ਤੇਰਾ ਕਬੀਰ ਫਰੀਦ ਦਾ ਵੀ ਇਹ ਜਿਹਾ ਅਰਥ ਹੈ ਜਿਵੇਂ ਕਬੀਰ ਦਾ ਕੋ ਆਪਣੀ ਭਾਸ਼ਾ ਦਾ ਲਫ਼ਜ਼ ਨਹੀਂ ਹੈਗਾ ਆਪਣੀ ਮੱਤ ਚੋਂ ਵੀ ਨਹੀਂ ਆਇਆ ਹੋਇਆ ਲਫ਼ਜ਼ ਹੈ ਇਸਲਾਮ ਚੋਂ ਆਇਆ ਹੋਇਆ ਲਫ਼ਜ਼ ਫਰੀਦਾ ਕਾਲੇ ਮੰਡੇ ਕੱਪੜੇ ਕਾਲਾ ਮੰਡਾ ਵੇਸ ਕਾਲਾ ਮੰਡਾ ਵੇਸ ਮੇਰੇ ਜਿਹੜੇ ਕੱਪੜੇ ਨੇ ਬਾਹਰਲੇ ਸ਼ਰੀਰ ਦੇ ਕੱਪੜੇ ਨਹੀਂ ਕਾਲੇ ਦੀ ਗੱਲ ਜਿਹੜਾ ਮੈਂ ਜਿੰਨਾ ਵੀ ਗਿਆਨ ਲਿਆ ਹੈ ਸਾਰੇ ਕਾਲਾ ਹੀ ਹੈ ਮਾਇਆ ਦਾ ਗਿਆਨ ਅਗਿਆ ਜਿੰਨੇ ਵੀ ਗਿਆਨ ਦੇ ਮੇਰੇ ਕੋਲ ਭਰਮ ਦੇ ਪੜਦੇ ਲਾਉਣੇ ਸੀ ਲਹੇ ਦੀ ਜਿੰਨੇ ਭਰਮ ਦੇ ਪੜਦੇ ਸੀ ਜਿਹੜੇ ਗਿਆਨ ਨਾਲ ਗਿਆਨ ਤਾਂ ਲੈ ਲਿਆ ਧਰਮ ਦਾ ਧਾਰਨ ਕਰ ਲਿਆ ਲੇਕਿਨ ਕੱਪੜੇ ਕਾਲੇ ਹੀ ਰਹਿ ਗਏ ਚਿੱਟੇ ਨਹੀਂ ਹੋਏ ਪਰਮ ਦੂਰ ਨਹੀਂ ਹੋਇਆ ਮੇਰਾ ਪਰਮ ਦੂਰ ਹੋਇਆ ਤਾਂ ਕੱਪੜੇ ਕਾਲੇ ਰਹਿ ਗਏ ਧਰਮ ਵੀ ਧਾਰਨ ਕਰ ਲਿਆ ਕੱਪੜੇ ਵੀ ਕਾਲੇ ਹੀ ਨੇ ਸਗੋਂ ਕਾਲੇ ਕੱਪੜੇ ਬਾਹਰ ਬਣਾ ਲੈ ਵੀ ਧਰਮ ਕੋਈ ਅਸਰ ਨਹੀਂ ਕਰਦਾ ਇਹਦਾ ਮਤਲਬ ਹੈ ਜਿਹਨੇ ਕਾਲੇ ਕੱਪੜੇ ਪਾਏ ਨੇ ਉਹਦੇ ਤੇ ਧਰਮ ਨੇ ਕੋਈ ਅਸਰ ਨਹੀਂ ਕੀਤਾ ਨਾ ਉਹ ਧਰਮ ਜਿਹੜਾ ਉਹ ਮੰਨਦੇ ਨੇ ਜਿਹੜੀ ਵਿਚਾਰਧਾਰਾ ਉਹ ਲਈ ਫਿਰਦੇ ਨੇ ਇਹਦਾ ਮਤਲਬ ਹੈ ਉਹਦੇ ਤੇ ਕੋਈ ਅਸਰ ਨਹੀਂ ਭਰਮ ਦਾ ਨਾਸ ਕਰਨ ਜੋਗਾ ਹੀ ਨਹੀਂ ਉਹ ਉਸ ਗਿਆਨ ਤੋਂ ਭਰਮ ਦਾ ਨਾਸ ਹੋਣਾ ਹੀ ਨਹੀਂ ਉਹਨਾਂ ਨੇ ਕਪੜੇ ਹੀ ਕਾਲੇ ਰੱਖ ਲਏ ਵੀ ਹੈ ਕਿ ਅਗਿਆਨਤਾ ਜਾਏ ਨਹੀਂ ਸਕਦੀ ਬੰਨ ਲਿਆ ਕਾਲੇ ਮੈਂਡੇ ਕਪੜੇ ਕਾਲਾ ਮੈਂਡਾ ਬੇਸ ਗੁਣ ਹੀ ਭਰਿਆ ਮੈਂ ਫਿਰਾਂ ਲੋਕ ਕਹਿਣ ਦਰਵੇਸ਼ ਗੁਨਾਹਾਂ ਨੇ ਭਰਿਆ ਮੈਂ ਫਿਰਾਂ ਗੁਨਾਹ ਇਹਦਾ ਮਤਲਬ ਹੈ ਅੰਦਰੋਂ ਖਤਮ ਨਹੀਂ ਹੋਏ ਜੇ ਔਗਣ ਖਤਮ ਨਹੀਂ ਹੋਏ ਤਾਂ ਧਰਮ ਜਿਹੜਾ ਹੈਗਾ ਗੁਨਾਹ ਦਾ ਭਰਿਆ ਹੋਇਆ ਧਰਮ ਦੀ ਸੀ ਉਹ ਚ ਗੁਣ ਗਾਇਨ ਨਹੀਂ ਸੀ ਕੁਝ ਹੋਰ ਸੀ ਗੁਰਬਾਣੀ ਚ ਗੁਣ ਗਾਇਨ ਜਦ ਗੁਣ ਗਾਇਨ ਕਰਦੇ ਆ ਤਾਂ ਮੈਲ ਉਤਰਦੀ ਹੈ ਤੇ ਗੁਣ ਔਗਣ ਚਲੇ ਜਾਂਦੇ ਨੇ ਗੁਣ ਆ ਜਾਂਦੇ ਨੇ ਗੁਣ ਗਾਇਨ ਨਾਲ ਹੀ ਗੁਣ ਪ੍ਰਵੇਸ਼ ਕਰਦੇ ਨੇ ਗੁਣ ਗਾਇਨ ਨਾਲ ਹੀ ਗੁਣਵੰਤਾ ਬਣਦਾ ਹੈ ਗੁਣਵੰਤਿਆਂ ਗੁਣ ਦੇ ਜੇ ਗੁਣਵੰਤਾ ਵੀ ਹੁੰਦਾ ਤਾਂ ਹੋਰ ਗੁਣ ਪ੍ਰਾਪਤ ਹੋਈ ਜਾਂਦੇ ਨੇ ਗੁਰਬਾਣੀ ਨਾਲ ਜਿੰਨੇ ਕਮਾਲ ਉਤਰਦੀ ਹੈ ਰੋਜ਼ ਹੋਰ ਉਤਰੀ ਜਾਂਦੀ ਹੈ ਗੁਣੇ ਭਰਿਆ ਮੈਂ ਫਿਰ ਗੁਨਾਹ ਤਾਂ ਹੋਏ ਜਿਹੀ ਨੇ ਮੇਰੇ ਚ ਲੋਕ ਕਹਿਣ ਦਰਵੇਸ਼ ਕਾਲੇ ਕੱਪੜੇ ਨੂੰ ਦੇਖ ਕੇ ਧਰਮ ਧਾਰਨ ਕਰੇ ਨੂੰ ਦੇਖ ਕੇ ਮੈਨੂੰ ਸਿਰਫ ਮੇਰੇ ਭੇਖ ਤੋਂ ਲੋਕ ਦਰਵੇਸ਼ ਕਹੀ ਜਾਂਦੇ ਦਰਵੇਸ਼ ਮੈਂ ਨਹੀਂ ਹੈਗਾ ਕਿਉਂਕਿ ਦਰਵੇਸ਼ ਆਤਮਾ ਨੇ ਹੁਣ ਦਰਵੇਸ਼ ਉਹਨੂੰ ਕਹਿੰਦੇ ਨੇ ਜਿਹੜਾ ਸੱਚਖੰਡ ਚ ਜਿਹਨੂੰ ਮੁਕਤੀ ਪ੍ਰਾਪਤ ਹੋ ਜਾਵੇ ਚਲੋ ਮੁਕਤੀ ਪ੍ਰਾਪਤ ਕਰ ਲੈ ਦਰਵੇਸ਼ ਜੋ ਮਾਇਆ ਤੋਂ ਭਗ ਸਾਗਰ ਨੂੰ ਪਾਰ ਕਰ ਜੇ ਉਹ ਦਰਵੇਸ਼ ਜੋ ਦਸਮਦਾਰ ਚ ਪ੍ਰਵੇਸ਼ ਕਰ ਜਵੇ ਤ੍ਰਿਕੁਟੀ ਛੁੱਟ ਕੇ ਜਿਹਦਾ ਦਸਮਦਾਰ ਖੁੱਲ ਕੇ ਦਸਮਦਾਰ ਚ ਪ੍ਰਵੇਸ਼ ਕਰ ਜਵੇ ਉਹ ਦਰਵੇਸ਼ ਉਹ ਵੇਸ ਉਹ ਭੇਸ ਜਿਹੜਾ ਦਵਾਰੇ ਦੇ ਵਿੱਚ ਦਸਮਦਾਰ ਚ ਪ੍ਰਵੇਸ਼ ਕਰ ਸਕਦਾ ਉਹਦਾ ਨਾਮ ਦਰਵੇਸ਼ ਦਰ ਦੇ ਅੰਦਰ ਪ੍ਰਵੇਸ਼ ਕਰਨ ਵਾਲਾ ਜਿਹਦਾ ਦਰ ਦੇ ਅੰਦਰ ਜਿਹੜਾ ਬੇਸ ਹੈ ਇਹ ਦਰ ਦੇ ਬਾਹਰ ਸੌਦਾ ਡਿੱਗਦਾ ਰੋਜ਼ ਜਾਂ ਤਿਰਕੁੱਡੀ ਛੱਡਦਾ ਸੌਦਾ ਦਰਵਾਜ਼ੇ ਦੇ ਬਾਹਰਲੇ ਪਾਸੇ ਡਿੱਗਦਾ ਜਿੱਥੇ ਡਿੱਗਦਾ ਉੱਥੇ ਹੀ ਪੌੜੀ ਹੈ ਜਾਂ ਜਾਗਦਾ ਦਾ ਪੌੜੀ ਚੜ ਕੇ ਫੇਰ ਉੱਥੇ ਕੋਠੇ ਤੇ ਚਲਾ ਜਾਂਦਾ ਛੱਤ ਤੇ ਚਲਾ ਜਾਂਦਾ ਦਿਮਾਗ 'ਚ ਚਲਾ ਜਾਂਦਾ ਦਰ ਦੇ ਵਿੱਚ ਰੂੜੀ ਕਿਉਂਕਿ ਜਿੱਥੋਂ ਆਇਆ ਉੱਥੇ ਚਲੇ ਜਾਂਦਾ ਲੋਕ ਕਹਿਣ ਦਰਵੇਸ਼ ਲੋਕ ਗਲਤੀ ਨਾਲ ਮੈਨੂੰ ਦਰਵੇਸ਼ ਕਹਿੰਦੇ ਨੇ ਲੋਕਾਂ ਨੂੰ ਸਮਝ ਨਹੀਂ ਇਸ ਕਰਕੇ ਲੋਕ ਗਲਤੀ ਨਾਲ ਸੰਤ ਕੋ ਕਬੀਰ ਫਰੀਦ ਨੇ ਕਹਤਾ ਲੋਕ ਕਹਿਣ ਦਰਵੇਸ਼ ਸੰਤ ਨੇ ਅਜ ਤੱਕ ਕਿਸੇ ਨੇ ਨਹੀਂ ਕਿਹਾ ਵੀ ਗਲਤੀ ਨਾਲ ਲੋਕ ਮੈਨੂੰ ਸੰਤ ਕਹਿੰਦੇ ਨੇ ਕਿਸੇ ਸੰਤ ਨੇ ਨਹੀਂ ਕਿਹਾ ਜੇ ਤਾਂ ਹੁੰਦਾ ਕੋਈ ਸੱਚਾ ਸੰਤ ਵਾਕਈ ਸੰਤ ਉਹ ਤਾਂ ਦੰਦਾ ਕਹਿ ਜਿਵੇਂ ਕਬੀਰ ਨੇ ਕਹਿਤਾ ਹਰ ਕਾ ਸੰਤ ਓਏ ਹਰ ਕਾ ਸੰਤ ਨਾ ਆਖੀਏ ਬਾਨਾਰਸ ਕੇ ਠੱਗ ਉਹ ਠੱਗ ਕੇ ਮੈਂ ਕਹਿ ਦਵੇ ਵੀ ਠੱਗ ਇਹ ਜੇ ਹੁੰਦੇ ਨੇ ਉਹ ਤਾਂ ਆਪੇ ਜਾ ਰੋ ਜੀ ਠੱਗ ਠੱਗੇ ਗੱਲ ਨਹੀਂ ਕਹਿ ਸਕਦਾ ਵੀ ਜਿਹੜਾ ਸੰਤ ਇਹ ਜਿਹਾ ਸੰਤ ਹੁੰਦਾ ਇਹ ਜਿਹਾ ਠੱਗ ਹੁੰਦਾ ਉਹਦਾ ਫਿਰ ਆਪੇ ਠੱਗ ਉਹ ਗੱਲ ਕਹਦੇ ਕਹੇ ਉਹ ਤਾਂ ਠੱਗਾ ਨੂੰ ਸੰਤ ਕਹੂਗਾ ਵੀ ਸੰਤ ਹੁੰਦਾ ਨਾ ਭੇਖ ਵਾਲੇ ਨੂੰ ਸੰਤ ਬੰਦੇ ਨੇ ਇਹ ਭੇਖ ਵਾਲੇ ਦੀ ਨੰਦਿਆ ਸੰਤ ਕੀ ਨੰਦਿਆ ਸਮਝਦੇ ਨੇ ਇਹ ਹਾਂਜੀ ਫਰੀਦਾ ਦੇਖੋ ਇੱਥੇ ਵੇਸ ਲਫ਼ਜ਼ ਵਰਤਿਆ ਉੱਥੇ ਭੇਖ ਹੈ ਲੋਕ ਕਹਣ ਦਰ ਭੇਖ ਨਹੀਂ ਲਫ਼ਜ਼ ਵੇਸ ਔਰ ਭੇਖ ਦਾ ਫਰਕ ਹੈ ਵੇਸ ਹੁੰਦਾ ਆਤਮਾ ਦਾ ਭੇਖ ਹੁੰਦਾ ਬਾਹਰਲੇ ਕੱਪੜਿਆਂ ਦਾ ਵੇਸ ਆਤਮਾ ਦਾ ਵੇਸ ਆਤਮਾ ਦਾ ਵੇਸ ਆਤਮਾ 'ਚ ਬਦਲਾਅ ਦਾ ਨਾਮ ਹੈ ਆਤਮਾ ਜ ਆਤਮਾ ਦਾ ਦੇਖੋ ਨਹੀਂ ਹੈ ਨਾ ਮਨ ਸਰੀਰ ਚੋਂ ਜਾਂ ਨਿਕਲ ਕੇ ਆਪਣੇ ਮੂਡ 'ਚ ਸਮਾਉਣਾ ਉਹ ਬੇਸ ਹੈ ਇੱਕ ਹੋਏ ਤਾਂ ਉਗਵੇ ਜਿਹੜਾ ਇੱਕ ਹੋਣਾ ਹੈ ਨਾ ਇੱਕ ਇੱਕ ਦਾ ਜਿਹੜਾ ਵੇਸ ਹੈ ਉਹ ਵੇਸ ਦੀ ਗੱਲ ਕਰ ਰਿਹਾ ਫਰੀਦ ਜਿਹੜਾ ਇਹ ਗੱਲ ਲਿਖਿਆ ਹੋਇਆ ਗੁਰਬਾਣੀ ਦੇ ਮੂਰੇ ਉਹ ਵੇਸ ਹੈ ਇੱਕ ਉਹ ਇੱਕ ਆਪਣੇ ਅੰਦਰ ਪ੍ਰਵੇਸ਼ ਕਰਦਾ ਉੱਗੇ ਨਾ ਉੱਗੇ ਉੱਗੇ ਜਦ ਮਰਜੀ ਜਦੋਂ ਬੀਜਿਆ ਗਿਆ ਇੱਕ ਹੋ ਕੇ ਬੀਜਿਆ ਸੱਚਖੰਡ 'ਚ ਜਾਂਦਾ ਬੀਜ ਤਾਂ ਸੱਚਖੰਡ ਜੇ ਉਭਾਰ ਕੇ ਵੀ ਜਾਊਗਾ ਬੀਜਿਆ ਤਾਂ ਅੰਦਰ ਹੈ ਨਾ ਜਾਉ ਗੂਬ ਗੂ ਉਗੜ ਦੀ ਗੱਲ ਤਾਂ ਕੋਈ ਬੀਜਿਆ ਕੋਠੀ 'ਚ ਨਹੀਂ ਜਾਂਦਾ ਦਾਣਾ ਖੇਤ 'ਚ ਬੀਜਿਆ ਜਾਂਦਾ ਰੱਖਿਆ ਕੋਠੀ 'ਚ ਜਾਂਦਾ ਤੇ ਬੀਜਿਆ ਖੇਤ ਵਿੱਚ ਜਾਂਦਾ ਘਰੋਂ ਤਾਂ ਫਿਰ ਬਾਹਰ ਬੀਜਿਆ ਜਾਊਗਾ ਘਰ 'ਚ ਥੋੜੀ ਬੀਜਿਆ ਜਾਊਗਾ ਰਸੋਈ ਦਾਣੇ ਥੋੜੀ ਬੀਜ ਹੋਣੇ ਨੇ ਦਾਲ ਰਸੋਈ ਤਾਂ ਉਹ ਖਾਣ ਨੂੰ ਰਿੱਧੀ ਦੀ ਹੁੰਦੀ ਹੈ ਰਸੋਈ ਦਾ ਖਤਮ ਹੁੰਦਾ ਦਾਣਾ ਬੀਜਿਆ ਖੇਤ ਵਿੱਚ ਜਾਂਦਾ ਜਿੱਥੋਂ ਉਹਨੂੰ ਜਿੱਥੋਂ ਉਹਨੂੰ ਹੋਰ ਫਲ ਲੱਗਣਾ ਉਹ ਖੇਤ ਹੈ ਬਾਹਰ ਖੇਤੀ ਕਰੋ ਬੇੜਾ ਤਾਂ ਕਹਿੰਦਾ ਕਬੀਰ ਕੁਲ ਖੇਤ ਹਿਰਦੇ ਨੂੰ ਤਾਂ ਹੀ ਕਿਹਾ ਕੁਲ ਖੇਤ ਖੇਤ ਹਿਰਦੇ ਦਾ ਨਾਮ ਹੀ ਹੈ ਧਰਤੀ ਹਾਂ ਹਾਂਜੀ ਸਿੱਧਾ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ ਗੁਣ ਹੀ ਭਰਿਆ ਮੈਂ ਫਿਰਾਂ ਲੋਕ ਕਹੇ ਦਰਵੇਸ਼ ਲੋਕ ਦਰਵੇਸ਼ ਕਹਿੰਦੇ ਮੈਨੂੰ ਪਤਾ ਮੇਰੇ ਜੋਗਣ ਨੇ ਗੁਨਾਹ ਨੇ ਗੁਣ ਹੀ ਗੁਣੇ ਗੁਣ ਨਹੀਂ ਹੈਗੇ ਗੁਣ ਹੀ ਦੰਨੇ ਨਾਲ ਗੁਨਾਹਾਂ ਨਾਲ ਭਰਿਆ ਹੋਇਆ ਔਗਣਾ ਨਾਲ ਭਰਿਆ ਹੋਇਆ ਹਾਂਜੀ